Come on, man. Exit, man. <laughs> Come on, man. G minor. Ambo talk ਕਿਹੜੀ ਸੁੱਤੀ ਹਾਲੀਵੁੱਡ ਈ ਦੇਸੀ ਮੁੰਡਿਆਂ ਦੇ ਸੋਹਣੇ ਬਾਲੀਵੁੱਡ 뮤직 ਦੀ ਵੇਵ ਆ ਨਾ ਭਾਲਦੇ ਕੋਫੇ ਵਗਾਉਣਾ ਵੀ ਆਉਂਦਾ ਤੇ ਲਿਰਿਕਸ ਹੈ ਚੰਗੇ ਜਿਹੜੇ ਚੱਲਦੇ ਸੀ ਕਿਸੇ ਤੋਂ ਨਾ ਠੱਲਦੇ ਸੀ ਉਹਨਾਂ ਦਾ ਬਣਾਉਂਦੇ ਆ ਕਲਾਉਨ ਮੁੰਡੇ ਬਰਾਉਨ ਮੁੰਡੇ ਆਹ ਦੇਸੀ ਜੇ ਗੀਤਾ ਟਰੈਪ ਜੀ ਬੀਟਾ ਸਿਰ ਕੱਟ ਕੱਟ ਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਆਹ ਦੇਸੀ ਜੇ ਦਾ ਟਰੈਪ ਜੀ ਬੀਟਾ ਸਿਰ ਕੱਟ ਦੇ ਸਪੀਕਰਾਂ 'ਚ ਵੱਜਦੇ ਬਰਾਊਨ ਮੁੰਡੇ ਬਰਾਊਨ ਮੁੰਡੇ ਓ ਬਾਵੇਂ ਦੀ ਜੀਨਾ ਲਾਈਫ ਹਸੀਨਾ ਰਤਾ ਰੰਗੀਨਾ ਚੋਬਰ ਸ਼ਕੀਨਾ ਕੱਪਾਂ 'ਚ ਲੀਨਾ ਗੱਲਾਂ ਤੋਂ ਮੀਨਾ ਕਈ ਨਾਰਾਂ ਦੇ ਮੈਸੇਜ ਛੱਡੇ ਕਰ ਸੀਨਾ ਪੱਕੇ ਤਰਾਕਿਆ ਗਿਆ ਨਾ ਉੱਡਦੇ ਜਵਾਕਿਆ ਦਾਰੂ 'ਚ ਕਰਦੇ ਡਰਾਉਣ ਮੁੰਡੇ ਬਰਾਉਨ ਮੁੰਡੇ ਦੇਸੀ ਜਗੀ ਤਾਂ ਟ੍ਰੈਪ ਜੀ ਸਾਡਾ ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਆਉਂ ਦੇਸੀ ਜੇ ਗੀਤ ਟਰੈਪ ਜੀ ਬੀਟਾ ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਫੋਡਾਂ ਤੋਂ ਜੀ ਕਲਾਸ ਪਾਣਾ ਤੋਂ ਮੋਟੇ ਸਟੈਕ ਕਰਦੇ ਨਾ ਗੇਮ ਲੈਕ ਬਰਾਉਨ ਬਰਾਉਨ ਮੁੰਡੇ ਬਰਾਉਨ ਮੁੰਡੇ ਮਾਈਂਡ ਤੇ ਪੀਚ ਹੱਥਾਂ 'ਚ ਰੀਜ ਬੁੱਢੇ ਹੋਇਆਂ ਨੂੰ ਕਈ ਕੁਝ ਕੀਤਾ ਆ ਟੀਚ ਅਸੀਂ ਕਰਦੇ ਆ ਆਪਣੀ ਤੇ ਲੋਕਾਂ ਦੇ ਪ੍ਰੀ ਸਾਡੇ ਆਪਣੇ ਆ ਕੰਟਰੈਕਟ ਤੇ ਆਪ ਕੀ ਤੇ ਬੀਚ ਲੱਗੀ ਫੁੱਲ ਮੌਜ ਆ ਸਟਰ ਕੀਤੀ ਸੌਸ ਆ ਕਰਾਉਂਦੇ ਬਸ ਡਾਊਨ ਮੁੰਡੇ ਬ੍ਰਾਊਨ ਮੁੰਡੇ ਦੇਸੀ ਜੇ ਗੀਤ ਟਰੈਪ ਜੀ ਬੀਟ ਸਰ ਕੱਢ ਗੱਜ ਦੇ ਸਪੀਕਰਾਂ 'ਚ ਵੱਜਦੇ ਬਰਾਉਂਦੇ ਕਰਦੇ ਆ ਪੈਂਟੀ ਨਾ ਨੋਟਾਂ ਦੀ ਗਿਣਤੀ ਆ ਟਾਈਮ ਸਾਡੇ ਕੋਲ ਆ ਤੇ ਲੋਕ ਹੋਏ ਐਂਟੀ ਆ ਯਾਰੀ ਦੀ ਗਾਰੰਟੀ ਆ ਲੋਕੀ ਤੇ ਸੈਂਟੀ ਆ ਦੁਨੀਆ ਏ ਲੱਭਦੀ ਤੇ ਨਾਰਾ ਵੀ ਸੈਂਟੀ ਆ ਸਿੰਦੇ ਕੋਲੇ ਅੱਜ ਇਹਨਾਂ ਕੱਲ ਜਾਣਾ ਐ ਲੈ ਤੇ ਪਰਸੋਂ ਨੂੰ ਬੈਗਾਂ 'ਚ ਕੈਸ਼ ਲੈ ਕੇ ਹੁਣੇ ਕੇ ਪਟਾਉਣ ਮੁੰਡੇ ਬਰਾਉਨ ਮੁੰਡੇ ਆਉ ਦੇਸੀ ਜੇ ਕੀਤਾ ਟਰੈਪ ਜੀ ਬੀਟਾ ਸਿਰ ਕੱਟ ਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਆਉ ਦੇਸੀ ਦੇ ਕੀਤਾ ਟਰੈਪ ਜੀ ਬੀਟਾ ਸਿਰ ਕੱਟ ਕੱਟ ਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਆਉ ਯਾਰ ਪਾਵੇਂ ਥੋੜੇ ਆ ਜੱਕੇ ਹੀ ਜੋੜੇ ਆ ਮਿੱਠੇ ਨਾ ਬਣਦੇ ਹੈ ਬੁੱਲਾਂ ਤੋਂ ਕੌੜੇ ਆ ਲੰਬੇ ਹੀ ਤੌੜੇ ਆ ਹਿੱਕਾਂ ਤੋਂ ਚੌੜੇ ਆ ਮੁਕਦੀ ਆ ਗੱਲ ਨਾ ਦੱਬਾਂ ਤੇ ਕੋੜੇ ਆ ਡਾਇਮੰਡ ਦੇ ਪੀਸ ਨੇ ਕਰੋੜਾਂ ਦੀ ਚੀਜ਼ ਨੇ ਆਉਂਦੇ ਕਿੱਥੇ ਡਾਊਨ ਮੁੰਡੇ ਬਰਾਉਨ ਮੁੰਡੇ ਟ੍ਰੈਪ ਦੀ ਬੀਟ ਆ ਸਿਰ ਕੱਢ ਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਆਉ ਦੇਸੀ ਜੇ ਕੀਤਾ ਟ੍ਰੈਪ ਦੀ ਬੀਟ ਆ ਸਿਰ ਕੱਢ ਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਆਉ ਦੇਸੀ ਜੇ ਕੀਤਾ ਟ੍ਰੈਪ ਦੀ ਬੀਟ ਆ ਸਿਰ ਕੱਢ ਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਆਉ ਦੇਸੀ ਜੇ ਕੀਤਾ ਟਰੈਪ ਜੀ ਬੀਟਾ